ਸ਼ਲੋਕ ਮਹੱਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਘੜੀਆਂ ਸਭੇ ਗੋਪੀਆਂ ਸਾਰੀਆਂ ਜਿੰਨੀਆਂ ਆਤਮਾਵਾਂ ਨੇ ਘੜ ਕੇ ਘੜ ਕੇ ਲਿਆ ਰਹੇ ਹਨ ਤੈਨੂੰ ਆਦਮੀ ਦਾ ਆਦਮੀ ਦੀ ਵੀ ਸੁਰਤ ਤੱਕ ਜਿਹੜੀ ਹੈ ਘੜਿਆ ਘੜੀ ਹੋਈ ਹੈ ਬੁੱਧ ਤੇ ਤੇ ਘੜੀਏ ਸੁਰਤ ਮਤ ਮਨ ਬੁੱਧ ਘੜੀਆਂ ਹੋਈਆਂ ਨੇ ਸਾਰੀਆਂ ਗੋਪੀਆਂ ਘੜੀਆਂ ਹੋਈਆਂ ਨੇ ਗੋਪੀਆਂ ਦਾ ਕ੍ਰਿਸ਼ਨ ਦੀਆਂ ਨੇ ਗੋਪੀਆਂ ਕ੍ਰਿਸ਼ਨ ਦੇ ਨਾਲ ਸੰਬੰਧ ਹੁੰਦਾ ਸੁਰਤ ਦਾ ਮਨ ਨਾਲ ਸੰਬੰਧ ਹੈ ਨਾ ਉਹਨਾਂ ਜਰ ਗੋਪੀ ਹੈ ਜਿੰਨਾ ਜਰ ਭਰਮ ਚ ਹੈ ਜਿੰਨਾ ਜਰ ਮਾਇਆ ਚ ਲਿਪਟਾ ਗੋਪੀ ਹੈ ਗੋਪੀ ਨੂੰ ਦੇਹ ਧਾਰੀ ਦਿਖਾਇਆ ਹੋਇਆ ਨਾ ਸਰੀਰ ਧਾਰੀ ਦਿਖਾਈਆਂ ਹੋਈਆਂ ਨੇ ਨਾ ਗੋਪੀਆਂ ਕਹਿੰਦਾ ਕੌਣ ਹੈ ਗੋਪੀਆਂ ਦੇਖੋ ਇੱਥੇ ਉਹ ਗੋਪੀਆਂ ਬਦਲਤੀ ਉਹਨਾਂ ਦੀਆਂ ਉਹਨਾਂ ਦੀ ਗੋਪੀਆਂ ਇਸ ਦੀ ਇਸਤਰੀ ਔਰਤਾਂ ਬਣਾਈਆਂ ਹੋਈਆਂ ਨੇ ਕ੍ਰਿਸ਼ਨ ਆਦਮੀ ਬਣਾਇਆ ਹੈ ਇੱਥੇ ਗੋਪੀਆਂ ਕੀ ਨੇ ਇੱਥੇ ਸੁਰਤ ਹੈ ਔਰ ਮਨ ਹੈ ਬੁੱਧ ਔਰ ਮਨ ਕੜੀਆਂ ਸਭੇ ਗੋਪੀਆਂ ਪਹਿਰ ਪਹਿਰ ਕੰਨ ਗੋਪਾਲ ਪਹਿਨਦਾ ਕੌਣ ਹੈ ਧਾਰਨ ਕੌਣ ਕਰਦਾ ਅਕਲ ਨੂੰ ਧਾਰਨ ਕੌਣ ਕਰਦਾ ਹੈ ਅਕਲ ਕੀਦੀ ਹੈ ਗੋਪਾਲ ਕਾਨ ਨੇ ਪਹਿਨ ਲਈ ਮਨ ਨੇ ਪਹਿਨ ਲਈ ਮਨ ਨੇ ਬਸ ਵਿੱਚ ਕਰ ਲਈ ਅਕਲ ਮਨ ਨੇ ਕਾਬੂ ਕਰ ਲਈ ਅਕਲ ਪਹਿਨ ਲਈ ਧਾਰਨ ਕਰ ਲਈ ਦੱਸੇ ਹੀ ਗੜਬੜ ਹੋਈ ਹੈ ਇੱਥੇ ਗੜਬੜ ਹੋ ਗਈ ਅਗਿਆਨੀ ਦਾ ਅਸਰ ਹੋ ਗਿਆ ਅਕਲ ਤੇ ਅਗਿਆਨਤਾ ਇਹ ਮਨ ਕਰਕੇ ਹੀ ਆ ਗਿਆ ਹੁੰਦਾ ਹੈ ਮਨ ਆਪਣੀ ਮਰਜ਼ੀ ਦਾ ਨਾਮ ਹੈ ਆਪਣੇ ਬਾਣੇ ਚੱਲਣ ਲੱਗੀ ਉਹ ਮਨ ਦੇ ਬਾਣੇ ਚੱਲਣ ਲੱਗੀ ਮਨਮੁਖੀ ਹੋ ਗਈ ਪੈਰ ਕੰਨ ਗੋਪਾਲ ਕਾਲ ਸਦੇ ਭਰਮ ਨੇ ਪਹਿਨ ਲਈ ਹੈ ਭਰਮੇ ਭੂਲਾ ਦਾ ਦਸਤਾਵ ਹੈ ਕੰਨ ਗੋਪਾਲ ਨੇ ਤਾਲਨ ਕਰ ਲਈ ਉਹ ਕੰਨ ਗੋਪਾਲ ਨੇ ਤਾਲਨ ਨਹੀਂ ਸੀ ਕਰਦੀ ਗੋਪਾਲ ਵੀ ਹੈ ਕੰਨ ਦੇਖੋ ਗੋਪਾਲ ਵੀ ਹੈ ਨਾ ਕੰਨ ਵੀ ਹੈ ਦੇਹਦਾਰੀ ਗੋਪਾਲ ਨਹੀਂ ਹੈ ਨਿਰਾਕਾਰੀ ਗੋਪਾਲ ਹੈ ਕੰਨ ਨਿਰਾਕਾਰ ਨੂੰ ਕਹਿੰਦੇ ਨੇ ਨਿਰਾਕਾਰ ਦੇ ਦੋ ਟੁਕੜੇ ਨੇ ਜਿਹੜਾ ਦੇਹ ਨਾਲ ਜੁੜਿਆ ਹੋਇਆ ਗੋਪਾਲ ਹੈ ਨਾ ਉਹ ਕੰਨ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਨੇ ਨਾ ਗਿਆਨ ਇੰਦਰੀਆਂ ਨੇ ਇਹਨਾਂ ਦਾ ਤੁਸ਼ਟੀਕਰਨ ਹੋ ਰਿਹਾ ਹੈ ਅੱਖਾਂ ਦੇਖਣਾ ਚਾਹੁੰਦੀਆਂ ਨੇ ਬਹੁਤ ਕੁਝ ਅੱਖੀਂ ਦੇਖਣਾ ਰਜਿਆ ਕੰਨਾਂ ਨੂੰ ਸੁਣ ਕੇ ਰਜਾਉਣਾ ਚਾਹੁੰਦਾ ਜੀਬਾਂ ਨੂੰ ਸਵਾਦ ਨਾਲ ਰਜਾਉਣ ਕੀ ਹੈ ਤੁਸ਼ਟੀ ਕਰਨਾ ਇੰਦਰੀਆਂ ਦਾ ਹੋਰ ਇਹ ਰਾਹ ਪੈ ਗਏ ਉਲਟੇ ਰਾਹ ਪੈ ਗਏ ਸੰਸਾਰ ਇਸ ਰਾਹ ਪਿਆ ਹੋਇਆ ਇਹ ਸੰਸਾਰੀ ਰਸਤਾ ਪੈਰ ਸਾਰੀ ਅਕਲ ਅਕਲ ਇਸੇ ਕੰਮ ਲੱਗੀ ਹੋਈ ਹੈ ਹੋਰ ਕਿਸ ਕੰਮ ਲੱਗੀ ਹੈ ਗਿਆਨ ਇੰਦਰੀਆਂ ਦਾ ਕਰਨ ਇਹਦੇ ਪਿੱਛੇ ਲੱਗਦੀ ਹੈ ਆਪਣੀ ਸੈਟੀਸਫੈਕਸ਼ਨ ਛੱਡਤੀ ਗਿਆਨ ਇੰਦਰੀਆਂ ਦੀ ਸ਼ੁਰੂ ਕਰ ਲਈ ਜਿਹੜਾ ਗਿਆਨ ਹੈ ਧਰਮ ਹੈ ਇਹ ਤੋਂ ਆਪ ਸੈਟੀਸਫਾਈਡ ਨਹੀਂ ਹੋ ਜੇ ਪੁੱਛੇ ਪਰਮਾਤਮਾ ਬਾਰੇ ਕੁਝ ਪਤਾ ਕਹਿੰਦੇ ਕੋਈ ਪਤਾ ਨਹੀਂ ਕਿਉਂ ਵੇ ਕਿਉਂ ਨਹੀਂ ਪਤਾ ਕਿਉਂ ਨਹੀਂ ਪਤਾ ਜਿਹੜੀ ਚੀਜ਼ ਦੇ ਨਾਲ ਟਾਈਮ ਲਾਭ ਕਰਨਾ ਜਿੱਥੇ ਤੇਰਾ ਐਂਡ ਹੈ ਜਿੱਥੇ ਤੈਂ ਪਹੁੰਚਣਾ ਉਹਦਾ ਤੈਨੂੰ ਗਿਆਨ ਕੋਈ ਨਹੀਂ ਕਿਹੜੇ ਰਾਹ ਪਿਆ ਹੋਇਆ ਰਾਹ ਕਿਹੜੇ ਪਿਆ ਸੰਸਾਰ 'ਚ ਸੰਸਾਰ ਸਾਰੇ ਨੂੰ ਦੇਖਣ ਨਹੀਂ ਆਇਆ ਸੈਰ ਕਰਨ ਨਹੀਂ ਆਇਆ ਖਾਣ ਪੀਣ ਨਹੀਂ ਆਇਆ ਯਾਦ ਯਾਦ ਚੁਕਣ ਨਹੀਂ ਆਇਆ ਇਹ ਅਨਪਾਣੀ ਥੋੜਾ ਖਾਇਆ ਅਨਪਾਣੀ ਖਾਣ ਵਾਸਤੇ ਹੀ ਆਇਆ ਰੰਗ ਤਮਾਸ਼ੇ ਦੇਖਣ ਵਾਸਤੇ ਨਹੀਂ ਆਇਆ ਜੇ ਦੇਖਣ ਵਾਸਤੇ ਜੀਵਨ ਗਵਾ ਦੂ ਜੀਵਨ ਐਵੇਂ ਚਲਾ ਜਾਊਗਾ ਜੇ ਖਾਣ ਪੀਣ ਜੀਵਨ ਗਵਾ ਦੂ ਐਵੇਂ ਚਲਾ ਜਾਊਗਾ ਜੇ ਭੋਗ ਭੋਗੂਗਾ ਹੋਏ ਨੇ ਭੌੜ ਸਦਾਇਆ ਆਪੀ ਨੇ ਭੋਗ ਭੋਗ ਕਾ ਭੋਗ ਕਾ ਹੋਏ ਨੇ ਭੌੜ ਫਿਰ ਉਹ ਰਿਜ਼ਲਟ ਤਾਂ ਹੈ ਪਹਿਲਾਂ ਆ ਤੇ ਚੁੱਕਿਆ ਫਿਰ ਉਹ ਹਾਲਤ ਹੈ ਜੋ ਅਸੀਂ ਲੱਗੇ ਹੋਏ ਆ ਉਹ ਹਾਲਤ ਉਹੀ ਹੈ ਭਾਗਣ ਹੋਏ ਨੇ ਭੌੜ ਸਦਾਇਆ ਵੱਡਾ ਹੋਇਆ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਉਹ ਰਿਜ਼ਲਟ ਫਿਰ ਇਹ ਨਿਕਲਣਾ ਫਿਰ ਇਹੀ ਸਿਲਸਿਲਾ ਚੱਲਦਾ ਰਹੂ ਬਾਰ-ਬਾਰ ਗੱਲ ਸੰਗਲ ਘੱਟ ਚਲਾਇਆ ਵਾਲਾ ਕੱਲ ਨੂੰ ਕੁਝ ਹੋਰ ਆਇਆ ਸੰਸਾਰ ਲੱਗਿਆ ਕਿਸੇ ਹੋਰ ਕੰਮ ਘੜੀਆਂ ਸੱਪੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਗਹਿਣੇ ਪਾਉਣ ਪਾਣੀ ਬੈ ਸੰਤਰ ਗਹਿਣੇ ਕਿਹੜੇ ਪਾਤੇ ਗੋਪੀਆਂ ਦੇ ਅਸ਼ਰੀਰ ਪਾਤੇ ਪੌੜ ਪਾਣੀ ਬੈਸੰਤਰ ਪੌੜ ਪਾਣੀ ਬੈਸੰਤਰ ਦਾ ਦੇ ਹੈ ਪੌੜ ਪਾਣੀ ਕੀ ਦੇ ਸਰੀਰ ਦਾ ਗਹਿਣਾ ਸਰੀਰ ਦਾ ਪਾਇਆ ਹੋਇਆ ਹੋਰ ਇਹਦਾ ਗਹਿਣਾ ਪਾਇਆ ਹੋਇਆ ਕੋਈ ਗਹਿਣਾ ਜਿਹੜਾ ਦਾ ਫੜਿਆ ਹੋਇਆ ਸਰੀਰ ਸਭ ਤੋਂ ਕੀਮਤੀ ਚੀਜ਼ ਹੈ ਆਤਮਾ ਕੋਲ ਹੋਰ ਕੁਝ ਨਹੀਂ ਹੈ ਸਭ ਤੋਂ ਕੀਮਤੀ ਚੀਜ਼ ਗਹਿਣਾ ਹੁੰਦਾ ਨਾਲੇ ਉਹਦੇ ਨਾਲ ਸੰਬੰਧ ਇਹਦਾ ਹੀ ਹੈ ਜਿੱਥੇ ਜਾਂਦੀ ਹੈ ਨਾਲੇ ਕਹਿੰਦੇ ਨਾਲੇ ਜਾਂਦੇ ਹੁੰਦੇ ਨੇ ਉਹ ਕਹਿੰਦੇ ਨਹੀਂ ਹਣ ਜਿਹੜੇ ਰਾਤ ਨੂੰ ਰੱਖ ਦਿੰਦੇ ਕਦੇ ਪਾਲੇ ਕਦੇ ਨਾ ਪਾਲੇ ਕਹਿੰਦਾ ਉਹ ਜਿਹੜਾ ਹਰ ਵਕਤ ਨਾਲ ਰਹੇ ਅਟੈਚਮੈਂਟ ਗਿਆ ਫਕੜਿਆ ਹੋਇਆ ਜਿਹੜਾ ਪਕੜਿਆ ਹੋਇਆ ਪਕੜਿਆ ਹੋਇਆ ਸਰੀਰ ਹੋਰ ਕੋਈ ਨਹੀਂ ਕਹਿਣਾ ਹੁੰਦਾ ਉਹ ਕਹਿੰਦੇ ਅਸੀਂ ਆਪਣੇ ਬਣਾਏ ਹੋਏ ਨੇ ਨੋ ਰੱਖ ਲਿਆ ਅਸਲੀ ਕਹਿਣਾ ਇਹਦਾ ਸਰੀਰ ਹੈ ਨਾਲੇ ਇਹ ਤਾਂ ਹੁਣ ਕੱਲ ਬਣਾਏ ਹੋਣੇ ਨੇ ਲੋਕਾਂ ਨੇ ਸੋਨਾ ਜਾਂ ਤੇ ਪਤਾ ਲੱਗ ਗਿਆ ਜਾਂ ਜੰਗਲ ਚ ਰਹਿੰਦਾ ਤੇ ਜਸ ਜਾਨਵਰ ਕਿਉਂ ਨਹੀਂ ਜਾਨਵਰਾਂ ਦੇ ਗਹਿਣੇ ਕੀ ਨੇ ਜਾਨਵਰਾਂ ਦੇ ਗਹਿਣੇ ਕੀ ਨੇ ਇਹ ਜਿੱਦਾਂ ਦਾ ਜਾਨਵਰ ਹੈ ਉਦਾਂ ਦਾ ਹੀ ਗਹਿਣੇ ਦੀ ਗੱਲ ਹੈ ਅੱਜ ਦੇ ਗਹਿਣੇ ਦੀ ਗੱਲ ਨਹੀਂ ਹੈ ਗਹਿਣੇ ਪਾਉਣ ਪਾਣੀ ਵੇ ਸੰਤਰ ਚੰਦ ਸੂਰਜ ਅਵਤਾਰ ਚੰਦ ਸੂਰਜ ਕੀ ਨੇ ਅਵਤਾਰ ਨੇ ਇਹ ਚੰਦ ਸੂਰਜ ਬਾਲੇ ਅਵਤਾਰ ਨਹੀਂ ਬਿਲਕੁਲ ਗਲਤ ਹੈ ਜਿੱਥੇ ਕਹਿੰਦੇ ਬੋੜ ਬਾੜੀ ਵਿੱਚ ਹੁੰਦਾ ਉੱਥੇ ਚੱਲ ਸੂਰਜ ਅਵਤਾਰ ਇਹ ਅਵਤਾਰਾਂ ਦੇ ਕਹਿੰਦੇ ਪਾਏ ਨੇ ਚੰਦ ਔਰ ਸੂਰਜ ਅੰਤਰਾਤਮਾ ਸੂਰਜ ਹੈ ਮਨ ਚੰਦ ਹੈ ਰਾਮ ਚੰਦ ਇਹਨਾਂ ਦੇ ਪਾਏ ਨੇ ਕਹਿੰਦੇ ਇਹ ਦੋ ਇਹ ਦੋ ਅਵਤਾਰ ਨੇ ਦੋ ਅਵਤਾਰ ਨੇ ਅਵਤਾਰ ਕੌਣ ਹੁੰਦਾ ਜਦੋਂ ਬੋਲਦੀ ਆਤਮਾ ਅਵਤਾਰ ਹੁੰਦਾ ਜਿੰਨਾ ਜਰ ਚੁੱਪ ਹੈ ਉਤਾਰ ਨਹੀਂ ਜਿੰਨਾ ਜਰ ਜੋਤ ਵਿੱਚ ਬੋਲ ਨਹੀਂ ਨਾ ਆਵਾਜ਼ ਨਹੀਂ ਪੈਦਾ ਹੁੰਦੀ ਉਦੋਂ ਅਵਤਾਰ ਨਹੀਂ ਹੈ ਤ੍ਰੇਤੇ ਜਵਦਾਰ ਨਹੀਂ ਹੁੰਦਾ ਬਿਲਕੁਲ ਵੀ ਇਹ ਜੋ ਮਰਜ਼ੀ ਕਹੀ ਜਾਓ ਤ੍ਰੇਤੇ ਬੀਜ ਹੁੰਦਾ ਹੈ ਅਵਤਾਰ ਨਹੀਂ ਹੁੰਦਾ ਇਹ ਤ੍ਰੇਤੇ ਦਾ ਅਵਤਾਰ ਰਾਮਚੰਦਰ ਕਹੀ ਜਾਂਦੇ ਨੇ ਬੀਜ ਰੂਪ ਹੁੰਦਾ ਜੋ ਰਾਮਚੰਦਰ ਚੰਦ ਸੂਰਜ ਇਕੱਠੇ ਅਵਤਾਰ ਨੇ ਦੋ ਲਿਖੇ ਹੋਏ ਸੂਰਜਵੰਸ਼ੀ ਕੌਣ ਹੈ ਰਾਮ ਚੰਦਰਵੰਸ਼ੀ ਕੌਣ ਹੈ ਕ੍ਰਿਸ਼ਨ ਦੋ ਇਕੱਠੇ ਨੇ ਜਾਂ ਅਵਤਾਰ ਲੈਂਦੇ ਨੇ ਦੋ ਇਕੱਠੇ ਹੀ ਲੈਂਦੇ ਨੇ ਕੱਲਾ ਨਹੀਂ ਲੈ ਸਕਦਾ ਅਵਤਾਰ ਕੱਲਾ ਕਿਵੇਂ ਲੈ ਲੂਗਾ ਜਿੱਦਾਂ ਕੱਲੇ ਨੇ ਅਵਤਾਰ ਲੈ ਲਿਆ ਉਦੋਂ ਸੱਚਖੰਡ ਚਲਾ ਜਾਊਗਾ ਜਦ ਇਹ ਹੋ ਕੇ ਅਵਤਾਰ ਲਊ ਨਾ ਇੱਕ ਹੋ ਕੇ ਉੱਗੂਗਾ ਇਹ ਤਾਂ ਸੱਚਖੰਡ ਚਲੇ ਜਾਊਗਾ ਰਾਮ ਕੱਲਾ ਅਵਤਾਰ ਨਹੀਂ ਲੈ ਸਕਦਾ ਰਾਮ ਰਾਏ ਰਾਜਾ ਹੈ ਫਿਰ ਫਿਰ ਉਹਦਾ ਰਾਮ ਰਾਏ ਨਾਮ ਜੇ ਹੋਏ ਤਾਂ ਪਏ ਰਾਜਾ ਰਾਮ ਰਾਏ ਮਾਇਆ ਫੇਰੀ ਉਹ ਤਾਂ ਰਾਜਾ ਫਿਰ ਜਦੋਂ ਤਖਤ ਤੇ ਬਹਿ ਜਾਊਗਾ ਫਿਰ ਰਾਜਾ ਅਬਨਾਸ਼ੀ ਰਾਜ ਲੈ ਲੂ ਉਦੋਂ ਰਾਮ ਰਾਜਾ ਹੈ ਹੁਣ ਰਾਜਾ ਹੁਣ ਰਾਮ ਕੀ ਹੈ ਹੁਣ ਰਾਜਾ ਰਾਜਾ ਹੈਗਾ ਬਣਵਾਸੀ ਸੀਤਾ ਕੋਈ ਬੈਠਾ ਇਹ ਹੁਣ ਬਣਵਾਸੀ ਰਾਜਾ ਹੈ ਸੀਤਾ ਲਖਣ ਵਿਛੜੇ ਹੋਏ ਨੇ ਰੋਵਾ ਰਾਮ ਨਕਾਲਾ ਪਿਆ ਰੋਵਾ ਰੋ ਰਿਹਾ ਹੈ ਰਾਮ ਰੋਵਾ ਰੋਵਾ ਪ੍ਰੈਜ਼ੈਂਟ ਟੈਂਸ ਹੈ ਲੱਗਿਆ ਹੋਇਆ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਰੋ ਰਿਹਾ ਰਾਮ ਇਸ ਵਕਤ ਵੀ ਨਕਾਲਾ ਪਿਆ ਸੀਤਾ ਲਛਣ ਵਿਛੜ ਗਿਆ ਮਨਬੁੱਧੀ ਦੋਏ ਵਿਛੜੇ ਨੇ ਰਾਮ ਨੂੰ ਉਹਦੀ ਸੁਣਦੇ ਹੀ ਨਹੀਂ ਉਹ ਅੰਦਰ ਹੈ ਬਾਹਰ ਨੇ ਉਹ ਨਿਜ ਘਰ ਚ ਹੈ ਬਾਹਰ ਨੇ ਇਹ ਪਰਦੇਸ ਗਏ ਹੋਏ ਨੇ ਦੋਏ ਗੋਰ ਨਮਾਣੀ ਛੱਡ ਕਰ ਨੇ ਘਰਿਆ ਘਰ ਇਹਨਾਂ ਨੂੰ ਕਹਿ ਰਿਹਾ ਨੇ ਘਰਿਓ ਘਰ ਆ ਜਾਓ ਉਹ ਅੰਦਰ ਹੈ ਬਾਹਰ ਨੇ ਉਹ ਨਹੀਂ ਆ ਰਿਹਾ ਆਪਣੇ ਘਰੋਂ ਬਾਹਰ ਘਰੋਂ ਨਹੀਂ ਆ ਸਕਦਾ ਬਾਹਰ ਇਹ ਲక్ష్ਮਣ ਰੇਖਾ ਟੱਪ ਕੇ ਦੋਏ ਸੀਤਾ ਲక్ష్ਮਣ ਵਿਛੜ ਗਿਆ ਰਾਮ ਦਾ ਅਵਤਾਰ ਜਦੇ ਹੁੰਦਾ ਜਾਂ ਕ੍ਰਿਸ਼ਨ ਦਾ ਅਵਤਾਰ ਹੁੰਦਾ ਇਕੱਠੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਗੱਲ ਦਾ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਰਾਜਾ ਰਾਮ ਰਾਮ ਕਦ ਬਣਦਾ ਹੈ ਜਦੋਂ ਇਹ ਚੋਂ ਲక్ష్మణ ਮਨਬੁੱਧੀ ਅੱਡ ਹੋ ਜਾਂਦੇ ਨੇ ਉਹ ਤਾਂ ਗਵਾਲੀਆਂ ਨੇ ਬੁੱਧ ਕਦ ਗਵਾਲੀਆਂ ਸੀਤਾ ਦੀ ਮਨ ਲੱਗ ਗਿਆ ਅਗਲ ਦਾ ਉਦੋਂ ਹੀ ਖਾਲੇ ਚਲੀ ਗਈ ਸੀ ਉਹਦੀ ਉਹ ਸੀਤਾ ਨੂੰ ਰਾਵਣ ਲੈ ਜਾਂਦਾ ਨਾ ਭਰਮ ਲੈ ਗਿਆ ਜਾ ਕੇ ਭਰਮ ਨੇ ਗ੍ਰਸ ਬੁੱਧੀ ਹੋਰ ਕੀ ਹੋਇਆ ਰਾਵਣ ਕੌਣ ਹੈ ਰਾਵਣ ਭਰਮ ਦਾ ਨਾਮ ਹੈ ਜੇ ਤਾਂ ਸੁਗ੍ਰੰਥ ਪੜੀਏ ਤਾਂ ਪਤਾ ਲੱਗਦਾ ਰਾਵਣ ਭਰਮ ਦਾ ਹੀ ਨਾਮ ਹੈ ਇਹੀ ਤਾਂ ਸ਼ੁੱਧ ਕੀਤੀ ਹੈ ਉਹ ਸੋਧੇ ਸਿਮਰਨ ਸਾਧਨ ਸਗਲ ਦਾ ਮਤਲਬ ਕੀ ਹੈ ਉਹਨਾਂ ਦੀ ਰਿਮਾਂਡ ਨੂੰ ਗੱਲ ਪੁੱਠੀ ਕੀਤੀ ਹੋਈ ਹੈ ਰੋਵੇ ਰਾਮ ਨਕਾਲਾ ਪਿਆ ਸੀਤਾ ਲਖਣ ਵਿਛੜ ਗਿਆ ਸੀਤਾ ਲਖਣ ਨਹੀਂ ਵਿਛੜਿਆ ਇਹਨਾਂ ਦੀ ਰਿਮਾਂਡ ਬਤਾਓ ਸੀਤਾ ਲਖਣ ਜਾਂ ਘਰੋਂ ਗਿਆ ਨਾਲ ਗਏ ਨੇ ਉਹਦੇ ਸਾਡੇ ਵਿਛੜਿਆ ਕਹਿੰਦੇ ਨੇ ਜਦ ਘਰੋਂ ਕੱਢਿਆ ਤਾਂ ਸੀਤਾ ਲక్ష్ਮਣ ਵਿਛੜ ਗਿਆ ਉਹਨਾਂ ਦੇ ਰਵਣ ਜਿੰਨੀ ਵਿਛੜੇ ਹੋਏ ਹੈਗੇ ਉਹ ਤਾਂ ਨਾਲ ਗਏ ਨੇ ਵਿਛੜੇ ਤਾਂ ਹੋਰ ਟੱਬਰ ਵਿਛੜਿਆ ਸਾਰਾ ਯੁੱਧਿਆ ਦੇ ਲੋਕ ਸਾਰੇ ਵਿਛੜ ਗਏ ਸੀਤਾ ਲక్ష్ਮਣ ਤਾਂ ਨਾਲ ਨੇ ਉਹਨਾਂ ਦੇ ਦੋਏ ਤਾਂ ਨਾਲ ਲੈ ਕੇ ਗਿਆ ਇਹਦੇ ਨਾਲੇ ਰਹਿੰਦੇ ਹੁੰਦੇ ਨੇ ਸੀਤਾ ਲੈਣ ਨਾਲੇ ਰਹਿੰਦੇ ਹੁੰਦੇ ਨੇ ਤੇਰੇ ਤੇਜ ਵੀ ਨਾਲੇ ਹੁੰਦੇ ਨੇ ਦੁਆਪਰ ਜੋ ਵਿਛੜਦੇ ਨੇ ਆ ਗਏ ਤ੍ਰੇਤੇ ਜਿਹੜੀ ਵਿਛੜਦੇ ਦੁਆਪਰ ਜਿਹਦੇ ਵਿੱਚੇ ਹੁੰਦੇ ਨੇ ਦੁਆਪਰ ਜਰਾਮ ਨਹੀਂ ਬੋਲ ਸਕਦਾ ਤ੍ਰੇਤੇ ਜਰਾਮ ਨਹੀਂ ਬੋਲ ਸਕਦਾ ਇਸ ਕਰਕੇ ਤੇਤੇ ਰਾਮ ਦਾ ਅਵਤਾਰ ਨਹੀਂ ਹੈ ਤੇਤੇ ਰਾਮ ਬੋਲਦਾ ਨਹੀਂ ਬੋਲਣਾ ਕਿਹਦੇ ਵਾਸਤੇ ਕਿਹਦੇ ਵਾਸਤੇ ਬੋਲਣਾ ਉਹ ਤਾਂ ਆਪਰ ਮਨੇੜੇ ਚ ਬੰਦਾ ਬੋਲਣਾ ਕਿਹਦੇ ਵਾਸਤੇ ਉੱਥੇ ਕੁਝ ਸਮਝ ਰਿਹਾ ਹੈ ਉੱਥੇ ਯਤਨ ਕਰ ਰਿਹਾ ਹੈ ਜਾਤਾ ਹੈ ਉੱਥੇ ਤੇਰੇ ਤੇ ਰਾਤ ਜਤੇਗਾ ਉਹਨਾਂ ਦਾ ਯਤਨ ਕਰ ਰਿਹਾ ਹੈ ਭਰਮ ਦੇ ਅੰਡੇ ਚੋਂ ਮੈਂ ਬਾਹਰ ਕਿਵੇਂ ਆਉਣਾ ਇਹ ਵਿਚਾਰ ਕਰ ਰਿਹਾ ਉਦੋਂ ਇਹ ਵੀ ਇੱਕ ਭਗਤੀ ਹੈ ਗੁਰਸੇਵਾ ਤੇ ਭਗਤ ਕਮਾਈ ਇਹ ਵਿਚਾਰ ਵੀ ਗੁਰਸੇਵਾ ਹੈ ਵਿਚਾਰ ਹੈ ਗੁਰਸੇਵਾ ਗੁਰਬਾਣੀ ਵੀ ਵਿਚਾਰ ਗੁਰਸੇਵਾ ਗਿਆਨ ਵਿਚਾਰ ਉੱਥੇ ਵੀ ਗਿਆਨ ਵਿਚਾਰ ਹੈ ਕਿ ਮੈਂ ਬਾਹਰ ਨਿਕਲੋ ਇਹ ਭਗਤੀ ਹੈ ਗੁਰ ਸੇਵਾ ਤੇ ਭਗਤ ਕਮਾਈ ਤਾਵੇਂ ਮਾਨਸ ਦੇਹੀ ਭਾਈ ਭਾਈ ਤਾਂ ਮਾਨਸ ਦੇਹੀ ਭਾਈ ਹੈ ਇਹ ਤ੍ਰੇਤੇ ਦੀ ਕਮਾਈ ਹੈ ਜਿਹੜੀ ਹੁਣ ਮਿਲੀ ਹੈ ਸਾਨੂੰ ਤ੍ਰੇਤੇ ਰਾਮ ਨੇ ਕੱਲੇ ਨੇ ਕਮਾਈ ਕੀਤੀ ਹੈ ਤਾਂ ਹੀ ਉਹਨੂੰ ਫਿਕਰ ਹੈ ਉਹਨੂੰ ਫਿਕਰ ਹੈ ਵੀ ਕਮਾਈ ਐਵੇਂ ਜਾਂਦੀ ਹੈ ਉਹ ਬਾਪ ਦੀ ਕਮਾਈ ਮੁੰਡਿਆਂ ਨੂੰ ਕਾਹਦਾ ਫਿਕਰ ਹੈ ਲੜਾਈ ਜਾਂਦੇ ਨੇ ਕਮਾਈ ਨਹੀਂ ਨਾ ਆਪ ਕੀਤੀ ਹੋਈ ਮਨ ਨੇ ਕਮਾਈ ਆਪ ਨਹੀਂ ਕੀਤੀ ਕਾਹ ਨੂੰ ਫਿਕਰ ਨਹੀਂ ਹੈ ਤ੍ਰੇਤੇ ਨਾਮ ਦਾ ਅਵਤਾਰ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਉਹਨਾਂ ਦਾ ਤ੍ਰੇਤਾ ਯੁਗ ਮਾਇਆ ਚ ਹੈ ਇਹ ਤ੍ਰੇਤਾ ਯੁਗ ਮਾਇਆ ਚ ਹੁੰਦਾ ਹੀ ਨਹੀਂ ਕਦੇ ਮਾਇਆ ਚ ਕੱਲਾ ਹੀ ਕਲ ਜੋ ਹੁੰਦਾ ਦੁਆਪਰ ਵੀ ਹੁੰਦਾ ਦੁਆਪਰ ਚ ਵੀ ਅਵਤਾਰ ਨਹੀਂ ਹੁੰਦਾ ਦੁਆਪਰ ਚ ਅਵਤਾਰ ਨਹੀਂ ਹੁੰਦਾ ਦੁਆਪਰ ਦੇ ਵਿੱਚ ਜਿਹੜਾ ਸ਼ਬਦ ਲੈ ਨਾ ਇਹਨੂੰ ਸ਼ਬਦ ਉਹ ਮਾਇਆ 'ਚ ਜੁੜਨ ਵਾਲਾ ਦੁਆਪਰ ਕ੍ਰਿਸ਼ਨ ਮੁਰਾਰ ਕਿਹਾ ਉਤਾਰ ਨਹੀਂ ਕਿਹਾ ਹੋਇਆ ਦੁਆਪਰ ਦੇ ਵਿੱਚ ਜਿਹੜਾ ਸ਼ਬਦ ਲੈ ਨਾ ਇਹਨੂੰ ਸ਼ਬਦ ਉਹ ਮਾਇਆ 'ਚ ਜੁੜਨ ਵਾਲਾ ਦੁਆਪਰ ਕ੍ਰਿਸ਼ਨ ਮੁਰਾਰ ਕਿਹਾ ਉਤਾਰ ਨਹੀਂ ਕਿਹਾ ਹੋਇਆ ਉਤਾਰ ਨਹੀਂ ਕਿਹਾ ਹੋਇਆ ਦੁਆਪਰ ਕ੍ਰਿਸ਼ਨ ਮੁਰਾਰ ਦੁਆਪਰ ਦੇ ਵਿੱਚ ਕ੍ਰਿਸ਼ਨ ਹੈ ਪੈਦਾ ਹੋ ਗਿਆ ਮਨੁ ਪਰ ਮੁਰਾਰ ਹੈ ਕਾਮ ਕ੍ਰੋਧ ਲੋਭ ਨਾਲ ਜੁੜਿਆ ਹੋਇਆ ਨਹੀਂ ਹੈ ਇਹਨਾਂ ਦੇ ਬਸ ਵਿੱਚ ਨਹੀਂ ਗਰਸਿਆ ਨਹੀਂ ਹੋਇਆ ਜੋ ਮੁਰਾਰ ਹੁੰਦਾ ਹੈ ਜਿਹੜਾ ਦੁਸ਼ਮਣਾਂ ਤੇ ਕਾਬੂ ਪਾਇਆ ਹੋਇਆ ਹੋਵੇ ਜੀ ਦਾ ਮੁਰਾਰ ਕਹਿੰਦੇ ਨੇ ਜਿਹੜਾ ਦੁਸ਼ਮਣਾਂ ਦੇ ਭਾਰੂ ਹੋਵੇ ਕਾਮ ਗ੍ਰੋਧ ਲੋਭ ਮੋਹ ਹੰਕਾਰ ਦੇ ਭਾਰੂ ਹੈ ਉਦੋਂ ਗਰਭ ਚ ਗਰਭ ਚ ਭਾਰੂ ਹੈ ਉਦੋਂ ਕਿ ਜੁੜਿਆ ਹੋਇਆ ਜੋ ਸ਼ਬਦ ਨਾਲ ਹੈ ਉਦੋਂ ਇਹ ਭਾਰੂ ਦਾ ਜਦ ਹੋਏ ਨੇ ਜਦ ਇਹ ਜਨਮ ਲੈ ਲਿਆ ਨੇ ਤ੍ਰਿਸ਼ਨਾ ਲੱਗੀ ਹੈ ਤ੍ਰਿਸ਼ਨਾ ਦੇ ਬਾਅਦ ਭਾਰੂ ਹੋਏ ਨੇ ਸਰੀਰ ਦੀ ਉੱਥੇ ਨੂੰ ਕੋਈ ਚਿੰਤਾ ਨਹੀਂ ਹੈ ਸਰੀਰ ਨਾਲ ਜੁੜ ਰਿਹਾ ਹੈ ਸਰੀਰ ਦਾ ਰਾਸ਼ਨ ਕਿੱਥੋਂ ਆਉਂਦਾ ਹੈ ਸਰੀਰ ਕਿਵੇਂ ਬਣਦਾ ਹੈ ਉਹ ਮਟੀਰੀਅਲ ਕਿੱਥੋਂ ਆਉਂਦਾ ਇਹਨੂੰ ਕੋਈ ਚਿੰਤਾ ਨਹੀਂ ਆਟੋਮੈਟਿਕ ਆ ਰਿਹਾ ਇਹ ਤਾਂ ਸਿਰਫ ਨਿਰਮਾਣ ਹੀ ਕਰ ਰਿਹਾ ਕੋਈ ਚੀਜ਼ ਦਾ ਜੋ ਮੈਟਰ ਆ ਰਿਹਾ ਆਪੇ ਆ ਰਿਹਾ ਪਾਈਪਲਾਈਨ ਦੇ ਵਿੱਚ ਹੀ ਆ ਰਿਹਾ ਪਾਈਪ ਦੇ ਵਿੱਚ ਹੀ ਮੈਟਰ ਆ ਰਿਹਾ ਉਹ ਮਿਸਤਰੀ ਦਾ ਪਾਈਪ ਦਾ ਉੱਤੇ ਖੜਾ ਹੈ ਲੈਂਟਰਨ ਪਾਈਪ ਜਾ ਰਿਹਾ ਮਸ਼ੀਨ ਚੱਕ ਚੱਕ ਕੇ ਉਹ ਕਰ ਰਹੀ ਉਹ ਤਾਂ ਬਸ ਪਤਰਾ ਹੀ ਕਰ ਰਿਹਾ ਉੱਥੇ ਉੱਤੇ ਪੁਲਾਂ ਦੇ ਖੜੇ ਨਹੀਂ ਹੁੰਦੇ ਮਿਸਤਰੀ ਲੇਬਰ ਵਾਲੇ ਆ ਮਿਸਤਰੀ ਪਾਈਪ ਦੇ ਵਿੱਚ ਥੱਲੇ ਮਿਕਸਚਰ ਹੈ ਉਹ ਅਲੱਗ ਗੱਲ ਹੈ ਉਹ ਉੱਥੇ ਪਾਈਪ ਚੜ ਰਿਹਾ ਹੈ ਫੋਰਸ ਨਾਲ ਚੜ ਰਿਹਾ ਉਹਨੂੰ ਸਿਰਫ ਲੈਵਲ ਕਰ ਰਿਹਾ ਉਹਨੂੰ ਉਹਦੀ ਕੋਈ ਦਿਸ਼ਾ ਦੇ ਰਿਹਾ ਜੋ ਦੀ ਚੀਜ਼ ਬਣਾਉਣੀ ਉਹ ਬਣਾ ਰਿਹਾ ਥੱਲੇ ਉਹ ਮਾਲ ਆਪੇ ਆ ਰਿਹਾ ਥੋੜੀ ਕੋਲ ਪੈਦਾ ਕਰ ਰਿਹਾ ਜਨਮ ਦੇ ਬਾਅਦ ਇਹਨੂੰ ਪੈਦਾ ਕਰਨਾ ਵੀ ਸ਼ੁਰੂ ਹੋ ਗਿਆ ਸਰੀਰ ਚੱਲ ਪਿਆ ਨਾ ਸਰੀਰ ਨੂੰ ਭੁੱਖ ਪਿਆਸ ਸ਼ੁਰੂ ਹੋ ਗਈ ਖਾਣਾ ਪੀਣਾ ਇਹਦੇ ਆਪਣੀ ਇੱਛਾ ਅਨੁਸਾਰ ਇਹਦਾ ਧਿਆਨ ਇੱਧਰ ਚਲਾ ਗਿਆ ਇਸ ਕਰਕੇ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਜਨਮ ਤੋਂ ਬਾਅਦ ਉਸ ਭਾਣਾ ਤਾਂ ਜਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਜਨਮ ਤੋਂ ਬਾਅਦ ਲਿਵ ਛੁਟਕੀ ਹੈ ਜਿਨ੍ਹਾਂ ਜੇ ਲਿਵ ਲੱਗੀ ਹੋਈ ਸੀ ਇਹਦੀ ਉਹਨਾਂ ਜਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਭਾਰੂ ਨਹੀਂ ਸੀ ਇਹਦੇ ਤੇ ਹੁਣ ਵੀ ਜੇ ਲਿਵ ਲਾਲਵੇਂ ਫੇਰ ਭਾਰੂ ਨਹੀਂ ਰਹਿੰਦੇ ਲਿਵ ਲੱਗਣੇ ਨਹੀਂ ਦਿੰਦੇ ਲੱਗਣ ਨਹੀਂ ਦਿੰਦੇ ਜੇ ਲੱਗ ਜਵੇ ਜਾਂ ਲੱਗੂਗੀ ਜਾਂ ਇਹਨਾਂ ਨੂੰ ਭਗਾ ਭਗਾ ਮਾਰ ਕੇ ਜਿੱਤ ਲੂਗਾ ਇਹਨਾਂ ਤੇ ਭਾਰੂ ਪੈ ਜੂਗਾ ਇਹ ਡਰਦੇ ਨੇੜੇ ਨਹੀਂ ਆਉਣਗੇ ਫੇਰ ਲਿਵ ਲੱਗੂਗੀ ਪਹਿਲਾਂ ਨਹੀਂ ਲੱਗਣੀ ਦੇ ਦੂਰੋਂ ਖੜੇ ਦਾ ਭਾਵੇਂ ਭੌਂਕੀ ਜਾਣ ਕੁੱਤੇ ਆਵੋ ਉਹ ਹਾਥੀ ਨੂੰ ਕੁੱਤੇ ਦੂਰੋਂ ਖੜੇ ਭੁੱਕੀ ਜਾਂਦੇ ਨੇ ਨੇੜੇ ਤਾਂ ਆਉਂਦੇ ਨਹੀਂ ਕਈ ਜਾਨਵਰ ਨੇ ਰਾਤ ਨੂੰ ਜਿਹੜੇ ਜੰਗਲਾਂ 'ਚ ਹੁੰਦੇ ਕੁੱਤੇ ਭੌਂਕਦੇ ਨੇ ਉਹਨਾਂ ਨੂੰ ਲਗੜ ਬੱਗਾ ਕਹਿੰਦੇ ਨੇ ਬਾਘ ਜਿਹਨੂੰ ਬਗਿਆੜ ਕਹਿੰਦੇ ਆਪਾਂ ਕੁੱਤਾ ਨੂੰ ਭੌਂਕਦਾ ਹੈ ਉਹ ਤਾਂ ਡਰਦਾ ਹੈ ਕੁੱਤੇ ਨੂੰ ਚੱਕ ਲੈ ਲੈਂਦਾ ਖਾ ਜਾਂਦਾ ਉਹ ਤਗੜੇ ਕੁੱਤੇ ਨੂੰ ਵੀ ਕੁੱਤੇ ਭੌਂਕਦੇ ਹੀ ਹੁੰਦੇ ਨੇ ਨੇੜੇ ਨਹੀਂ ਜਾਂਦੇ ਉਹਦੇ ਉਹ ਭੌਂਕਦੇ ਰਹਿੰਦੇ ਨੇ ਕਹਿੰਦੇ ਨਹੀਂ ਕੁਝ ਉਹ ਉਹਨੂੰ ਪਤਾ ਹੁੰਦਾ ਹਾਥੀ ਨੂੰ ਵੀ ਮੇਰੇ ਕਿਹੜਾ ਨਾਲ ਨੇੜੇ ਆਉਣੇ ਭੌਂਕਦੇ ਨੇ ਭੌਂਕੀ ਜਾਣਦੇ ਭੌਂਕਦੇ ਤਾਂ ਰਹਿੰਦੇ ਨੇ ਵਿਗਾੜ ਦਾ ਕੁਝ ਨਹੀਂ ਸਕਦੇ ਦੂਰ ਖੜੇ ਭੌਂਕੀ ਜਾਣ ਉਹਨੂੰ ਪਤਾ ਮੇਰਾ ਨਹੀਂ ਕੋ ਵਿਗਾੜ ਸਕਦੇ ਇਹ ਜੀ ਪੋਜੀਸ਼ਨ ਹੈ ਉਦੋਂ ਜੇ ਲਿਵ ਲੱਗ ਜਵੇ ਤਾਂ ਕਿਹਦੇ ਨਾਲ ਅੱਗੇ ਲਿਵ ਲਿਵ ਲਾਵੋ ਤਿਸ ਰਾਮ ਸਨੇਹੀ ਰਾਮ ਨਾਲ ਲਿਵ ਲਗਣੀ ਹੈ ਦੀ ਫਿਰ ਜਿੱਥੋਂ ਵਿਛੜਿਆ ਹੋਇਆ ਇਹਦਾ ਲਖਣ ਵਿਛੜਿਆ ਨਾ ਰਾਮ ਤੋਂ ਵਿਛੜਿਆ ਹੈ ਲਿਵ ਲਾਵੋ ਤਿਸ ਰਾਮ ਸਨੇਹੀ ਰਾਮ ਸਨੇਹੀ ਨਾਲ ਫਿਰ ਜੁੜਨਾ ਜਿੱਥੋਂ ਵਿਛੜਿਆ ਸੀ ਸੀਤਾ ਲਖਣ ਵਿਛੜ ਗਿਆ ਹਾਂਜੀ ਅੱਗੇ ਚਲੋ ਸਗਰੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਆ ਧਰਤੀ ਦੇਤੀ ਆਦਮੀ ਨੂੰ ਮਾਲ ਧਨ ਸਗਰੀ ਧਰਤੀ ਮਾਲ ਧਨ ਧਰਤੀ ਵੀ ਦੇਤੀ ਮਾਲ ਧਨ ਵੀ ਦੇਤਾ ਉਹਦਾ ਕਿਤੇ ਕਬਜ਼ਾ ਨਹੀਂ ਆਦਮੀ ਦਾ ਕਬਜ਼ਾ ਕਰਾਇਆ ਹੋਇਆ ਹੈ ਇਹ ਵਰਤਨ ਨੂੰ ਦਿੱਤੀ ਹੈ ਨਾਲ ਜਾਣ ਨੂੰ ਨਹੀਂ ਦਿੱਤੀ ਨਾ ਜਮਾ ਕਰਨ ਨੂੰ ਦਿੱਤੀ ਹੈ ਇਹ ਵਰਤਨ ਨੂੰ ਦਿੱਤੀ ਹੈ ਮਾਲ ਧਨ ਪਰ ਹੈਗਾ ਜਜਾਲ ਹੈ ਜੀ ਦਾ ਜਜਾਲ ਬਣ ਜਾਣਾ ਨੇ ਜਜਾਲ ਵਣ ਦੇਣਾ ਨਹੀਂ ਵਰਤਣਾ ਹੈਗਾ ਚੋਗਾ ਚੁਗਣਾ ਉੜਦੇ ਨੇ ਚੁਗਣਾ ਬਹਿ ਕੇ ਨਹੀਂ ਚੁਗਣਾ ਜੇ ਜਾਨਵਰ ਜਾਣ ਲੱਗਿਆ ਹੋਵੇ ਥੱਲੇ ਨਾ ਥੱਲੇ ਚੋਗਾ ਹੋਵੇ ਚੋਗੇ ਆ ਜਾਣਦਾ ਦਾ ਇੰਜ ਦਾ ਆ ਡੇਢ ਇੰਜ ਦਾ ਹੀ ਫਰਕ ਹੁੰਦਾ ਹੈ ਜਿੱਥੇ ਜਾਨਵਰ ਦੇ ਉੱਪਰ ਸਰੀਰ ਨੂੰ ਜਾਲ ਨਾ ਟੱਚ ਕਰੇ ਨਹੀਂ ਪਤਾ ਲੱਗ ਜਾਂਦਾ ਪਰ ਜੇ ਜਾਨਵਰ ਉੜਦਾ ਉੜਦਾ ਚੁਗੇ ਚੁੰਝ ਪਾ ਕੇ ਫੇ ਫਸਦਾ ਨਹੀਂ ਹੈ ਬਸ ਇਹ ਉੜਦਾ ਨਹੀਂ ਚੁਗਦਾ ਬਹਿ ਕੇ ਚੁਗਦਾ ਇਹ ਬਹਿ ਕੇ ਚੁਗਦਾ ਮਾਇਆ ਤਾਂ ਅਕਸੇ ਉਪਰੀਤ ਕਰੇ ਅਕ ਡੱਡਾ ਅੱਖ ਨਾਲ ਪ੍ਰੀਤ ਕਰਦਾ ਮਾਇਆ ਨਾਲ ਪ੍ਰੀਤ ਕਰਦਾ ਨਾ ਬਹਿ ਡਾਲੀ ਅੱਖ ਖਾਏ ਉਹ ਡਾਲੀ ਦੇ ਬਹਿ ਕੇ ਜਾ ਕੇ ਖਾਂਦਾ ਜਾਂ ਸੱਪਾ ਛੱਡਦਾ ਅੱਗ ਦੀ ਡਾਲੀ ਦੇ ਬਹਿ ਕੇ ਅੱਖ ਖਾਂਦਾ ਅੱਗ ਖਾਵੇ ਕੋਈ ਗੱਲ ਨਹੀਂ ਪਰ ਡਾਲੀ ਦੇ ਨਾ ਬੈਠੇ ਉੜਦਾ ਉੜਦਾ ਖਾਲਵੇ ਤੇ ਡਾਲੀ ਤੇ ਬਹਿ ਕੇ ਮਾਇਆ ਦੇ ਉੱਤੇ ਤਿਰਗੁੜੀ 'ਚ ਬਹਿ ਕੇ ਖਾਂਦਾ ਜਾਂ ਬਹਿ ਕੇ ਖਾਂਦਾ ਨੂੰ ਟੇਸਟ ਆਉਂਦਾ ਜੇ ਉੜਦਾ ਉੜਦਾ ਖਾਵੇ ਪਤਾ ਹੀ ਨਹੀਂ ਕੀ ਖਾਂਦਾ ਸਵਾਦ ਨਹੀਂ ਹੁੰਦਾ ਜਾਂ ਉੜਦਾ ਉੜਦਾ ਖਾਂਦਾ ਨਾ ਕੋਈ ਚੀਜ਼ ਉਹ ਕਹਿੰਦਾ ਨੂਣ ਕਿਹਾ ਜਾਂਦਾ ਕਹਿੰਦਾ ਪਤਾ ਹੀ ਨਹੀਂ ਲੱਗਿਆ ਧਿਆਨੇ ਹੈ ਨਹੀਂ ਸੀ ਖਾਣ 'ਚ ਜਿਹੜੀ ਚੀਜ਼ ਧਿਆਨ ਨਹੀਂ ਨਾ ਜਿੱਥੇ ਉੜਦਾ ਸੀ ਧਿਆਨ ਉੱਥੇ ਸੀ ਜਿੱਥੇ ਧਿਆਨ ਸੀ ਮਨ ਉੱਥੇ ਸੀ ਤਾਂ ਕਰਕੇ ਅੱਖ ਦੇ ਉੱਤੇ ਨਹੀਂ ਸੀ ਬੈਠਾ ਸਰੀਰ ਨੂੰ ਲੋੜ ਸੀ ਖਾ ਲਿਆ ਅੱਖ ਸੋ ਪ੍ਰੀਤ ਕਰੇ ਅੱਖ ਟੱਡਾ ਬਹਿ ਡਾਲੀ ਉਹ ਡਾਲੀ ਦੇ ਬੈਠਣਾ ਜੋ ਇਹਦਾ ਹੈਗਾ ਇਹ ਗਲਤ ਹੈ ਪ੍ਰੀਤ ਕਰਦਾ ਨਾ ਅੱਖ ਨੂੰ ਮਾਇਆ ਨੂੰ ਪ੍ਰੀਤ ਕਰਦਾ ਬਹਿ ਡਾਲੀ ਅੱਖ ਖਾਏ ਹਾਂਜੀ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਇਹ ਸਾਰੇ ਜੰਜਾਲ ਨੇ ਵਰਤਣਾ ਜ਼ਰੂਰ ਹੈ ਸਰੀਰ ਕਰਕੇ ਅਕਟਡਾ ਖਾਊਗਾ ਕਿ ਖਾਊਗਾ ਮਾਇਆ ਦਾ ਸਰੀਰ ਮਾਇਆ ਹੀ ਪਰ ਇਹ ਚ ਫਸਣਾ ਨਹੀਂ ਹੈ ਕਿਉਂਕਿ ਜਿਹੜਾ ਆਤਮਾ ਆਤਮਾ ਦੀ ਫਰਾਕ ਨਹੀਂ ਹੈ ਇਹ ਆਤਮਾ ਆਪਣੀ ਖੁਰਾਕ ਖਾਂਦੀ ਰਹੇ ਤੇ ਸਰੀਰ ਨੂੰ ਇਹਦੀ ਖੁਰਾਕ ਖਾਣ ਦਵੇ ਸਰੀਰ ਜਦ ਖੁਰਾਕ ਖਾਂਦਾ ਹੋਵੇ ਤਾਂ ਉਹਦੇ ਵੱਲ ਧਿਆਨ ਨਾ ਦੇਵੇ ਇਹ ਆਪਣੀ ਖੁਰਾਕ ਖਾਵੇ ਉਸ ਵੇਲੇ ਉਹ ਆਪਣੀ ਖਾਵੇ ਆਪਣੀ ਖਾਵੇ ਬਹੁਤ ਛੱਡ ਕੇ ਆਇਆ ਹਾਲੀ ਹਲ ਬਹੁਤ ਧਨੀ ਖਾਣ ਲੱਗੇ ਉਹ ਆਪਣੇ ਰੋਟੀ ਖਾਣ ਲੱਗਿਆ ਲੱਸੀ ਨਾਲ ਉਹ ਸਨੀ ਦਾ ਸਵਾਦ ਹੋਰ ਹੈ ਲੱਸੀ ਦਾ ਸਵਾਦ ਹੋਰ ਹੈ ਉਹ ਜੋ ਆਪਣੀ ਖੁਰਾਕ ਖਾ ਰਹੇ ਹੋ ਆਪਣੀ ਖੁਰਾਕ ਖਾ ਰਹੇ ਨੇ ਤੇ ਕਦੇ ਇਹ ਵੀ ਦੇਖਿਆ ਵੀ ਸਦੀ ਵਿਖੰਦਾ ਹੋਵੇ ਨਾਲ ਬੋਲਦਾ ਦੇਖੋ ਜਾਂ ਸਦੀ ਧਿਆਨ ਰੱਖਦਾ ਹੋਵੇ ਵੀ ਕਿਹੋ ਜਿਹਾ ਸਵਾਦ ਹੈ ਨਹੀਂ ਨਾ ਕਰਦੇ ਅਸੀਂ ਇਦਾਂ ਹੀ ਇਹ ਵੀ ਕੀਤਾ ਜਾ ਸਕਦਾ ਸਰੀਰ ਖਾਂਦਾ ਖਾਣ ਦਿਓ ਤੁਸੀਂ ਆਪਣੀ ਖੁਰਾਕ ਖਾਓ ਤੁਸੀਂ ਸ਼ਬਦ ਵਿਚਾਰ ਕਰਦੇ ਕਰਦੇ ਹੀ ਖਾਣਾ ਖਾਓ ਖਾਂਦੇ ਪੈਂਦੇ ਇੱਕ ਖਿਰ ਤਿਸ ਬਿਨ ਜੀਵਣਾ ਬਿਰਥਾ ਜਨਮ ਇਹ ਕਿਉਂ ਕਿਹਾ ਸੀ ਤਾਂ ਕਿਹਾ ਸੀ ਵੀ ਖਾਣ ਵੱਲ ਧਿਆਨ ਨਾ ਹੋ ਜੇ ਫਸਣਾ ਜਾਓ ਕਿਤੇ ਇਹ ਵਰਤਨ ਸਰਵ ਜੰਜਾਲ 'ਚ ਫਸਣ ਤੋਂ ਹਟਾਉਣ ਵਾਸਤੇ ਸੀ ਧਿਆਨ ਦੂਏ ਪਾਸੇ ਰੱਖਣ ਦੀ ਗੱਲ ਕਹੀ ਹੋਈ ਪਰ ਇਹ ਤਾਂ ਉੱਥੇ ਲਿਖੀ ਰਹਿ ਗਈ ਪੋਤੀ ਸਾਹਿਬ ਜੇ ਲਿਖੀ ਹੋਈ ਰਹਿ ਗਈ ਅਸੀਂ ਤਾਂ ਰਾਤ ਬਰਾਲਾ ਬਣਾਤੀ ਪੰਜ ਬਾਣੀ ਦਾ ਪਾਠ ਕਰੋ ਪਾਠ ਵੀ ਇਸ ਤਰੀਕੇ ਨਾਲ ਕਰੋ ਪਤਾ ਹੀ ਨਾ ਲੱਗੇ ਕਾਲ ਨਿਕਲ ਗਿਆ ਤਾਂ ਫਿਰ ਤੁਸੀਂ ਸਿੱਖੋ ਗਲਤ ਸਾਡੀ ਵਿੜ ਦੇ ਤੇ ਸਿੱਖੋ ਮਰਿਆਦਾ ਨੇ ਨਾਸ ਕਰਤਾ ਸਾਰਾ ਪਰਮ ਪਾਤਾ ਵੀ ਤੁਸੀਂ ਸਿੱਖੋ ਇਹ ਪਰਮ ਪੈਦਾ ਹੋ ਗਿਆ ਸੀ ਸਿੱਖੋ ਜਿੱਥੇ ਆਦਮੀ ਆਪਣੀ ਮਤ ਦਾ ਦਖਲ ਦੇ ਦਿੱਤਾ ਅਸੀਂ ਆਪਣਾ ਦਖਲ ਦੇ ਦਿੱਤਾ ਗੁਰਬਾਣੀ ਦੀ ਸ਼ਕਤੀ ਜੋ ਮਰਿਆਦਾ ਬਣਾਈ ਹੈ ਗੁਰਮਤ ਅਨੁਸਾਰ ਨਹੀਂ ਬਣਾਈ ਹੋਈ ਇੱਕ ਖਿੰਤੇ ਸਬਿੰਦ ਜੀਵਨਾ ਕਰਤਾ ਜਨਮ ਜਣਾ ਇਸੀ ਰਹਿਤ ਇਹਦੇ ਦਾਇਰੇ 'ਚ ਰਹਿਣਾ ਸੀ ਜੇ ਇਸ ਦਾਇਰੇ ਦੇ ਵਿੱਚ ਰਹਿੰਦੇ ਰੋ ਫਿਰ ਬਰਤਨ ਸਰਬ ਜੰਜਾਲ 'ਚ ਫਸ ਨਹੀਂ ਸਕਦੇ ਫਿਰ ਸਰਬ ਜੰਜਾਲ ਨਹੀਂ ਸੀ ਹੋ ਸਕਦੇ ਬਰਤਨ ਸਾਰੀ ਮਾਇਆ ਜੰਜਾਲ ਨਹੀਂ ਸੀ ਬਣ ਸਕਦੀ ਫਿਰ ਔਰ ਜਿਹੜੇ ਹੁਣ ਵੀ ਰਹਿੰਦੇ ਨੇ ਉਹਨਾਂ ਵਾਸਤੇ ਜੰਜਾਲ ਨਹੀਂ ਹੈ ਮਾਇਆ ਉਹ ਬਾਹਰ ਨੇ ਜੰਜਾਲ ਤੇ ਸਗਲੀ ਧਰਤੀ ਮਾਲ ਤਨ ਵਰਤਣ ਸਰਬ ਕਿਹਦੇ ਵਾਸਤੇ ਜਿਹਦਾ ਧਿਆਨ ਮਾਇਆ ਚ ਲੋਭੇ ਨੁਕਸਾਨ ਵੱਲ ਧਿਆਨ ਹੈ ਲੋਭ ਹਾਵੀ ਹੈ ਮੋਹ ਹਾਵੀ ਹੈ ਕ੍ਰੋਧ ਹਾਵੀ ਹੈ ਉਹਦੇ ਤੇ ਉਹਦੇ ਵਾਸਤੇ ਜੰਜਾਲੇ ਹੈ ਉਹਦੇ ਵਾਸਤੇ ਜੰਜਾਲ ਹੈ ਜੇ ਜੁੜੇ ਰਹਿੰਦੇ ਅੰਤਰਾਤਮਾ ਨਾਲ ਇੱਕ ਖਿੰਡ ਤਿਸ ਬਿਨ ਜੀਵਣਾ ਵਿਰਥਾ ਜਨਮ ਜਾਣਾ ਜੇ ਇਹ ਯਾਦ ਰੱਖਦੇ ਫਿਰ ਜੰਜਾਲ ਹੈ ਨਹੀਂ ਫਿਰ ਉੜਦਾ ਉੜਦਾ ਖਾਂਦਾ ਡੱਡਾ ਫਿਰ ਡੱਡਾ ਉੜਦਾ ਉੱਤੇ ਉੜਦਾ ਮਾਇਆ ਤੇ ਉੱਪਰ ਉੱਠ ਕੇ ਵਰਤਦਾ ਮਾਇਆ ਨਾਲ ਵਰਤਦਾ ਮਾਇਆ ਨਾਲ ਉੱਪਰ ਉੱਠ ਗਏ ਕੜਾ ਪ੍ਰਸ਼ਾਦ ਬਣਾਉਣੇ ਖੁਰਚਣਾ ਦੂਰੋਂ ਖੜਿਆ ਹੁੰਦਾ ਹੱਥ ਨਾਲ ਕਿਉਂ ਹਲੋ ਹਲਾਉਂਦੇ ਉਹਨੂੰ ਖੁਰਚਣਾ ਕਾਹਦੇ ਲਿਆ ਪਤਾ ਨਾ ਵੀ ਜਲ ਜਾਊਗਾ ਹੱਥ ਮਾਇਆ ਨੂੰ ਆਪ ਹਲਾਉਣਾ ਮਾਇਆ ਨੂੰ ਆਤਮਾ ਵਿੱਚ ਘੋਲਦਾ ਮਾਇਆ ਦੇ ਉੱਥੇ ਘੁੱਟਣਾ ਬਣਾ ਲਿਆ ਮਾਇਆ ਜਿਹਾ ਸਭ ਕੁਝ ਠੀਕ ਕੀਤਾ ਹੋਇਆ ਉੱਥੇ ਹੱਥ ਨਾਲ ਨਹੀਂ ਹਿਲਾਉਂਦਾ ਪਤਾ ਲੱਗ ਜਵੇ ਹੱਥ ਪਾਵੇ ਉੱਥੇ ਇਹ ਇੱਥੇ ਆਤਮਾ ਵਿੱਚ ਬਾੜੀ ਹੋਈ ਹੈ ਗਸੋਤੀ ਅਸੀਂ ਮਨ ਵਿੱਚ ਗਸੋਤਾ ਮਾਇਆ ਦੇ ਮਨ ਮਾਇਆ ਮੈਂ ਫਸਣਾ ਜਿਵੇਂ ਘੁੱਟਣ ਫਸਿਆ ਉੱਥੇ ਮਨ ਫਸਾਤਾ ਜਾ ਕੇ ਕੀ ਲੋੜ ਸੀ ਮਨ ਫਸਾਉਣ ਦੀ ਉੱਥੇ ਸਰੀਰ ਫਸਿਆ ਰਹਿਣ ਦਿੰਦੇ ਉੱਥੇ ਦਾ ਬੜਾ ਸਿਆਣਾ ਨਹੀਂ ਬੋਲਦਾ ਹੱਥ ਕਿਹੜਾ ਪ੍ਰਸ਼ਾਸਨ ਆਉਣ ਲੱਗਿਆ ਉਂਗਲਾਂ ਨਾਲ ਸਜਾਵੇ ਫਿਰ ਪਤਾ ਲੱਗ ਜੂ ਇਹਨੂੰ ਜਦੇ ਜੜ ਜਾਂਦਾ ਨਾ ਰਿਜ਼ਲਟ ਆ ਜਾਂਦਾ ਇਹਦਾ ਇਹਨੂੰ ਪਤਾ ਨਹੀਂ ਰਿਜ਼ਲਟ ਕੀ ਆ ਰਿਹਾ ਆ ਜੋ ਕਰ ਰਿਹਾ ਰਿਜ਼ਲਟ ਦਾ ਪਤਾ ਹੀ ਨਹੀਂ ਕੀ ਆ ਰਿਹਾ ਨਾ ਪਤਾ ਹੋਵੇ ਗੁਰਬਾਣੀ ਸਮਝੇ ਫਿਰ ਤਾਂ ਪਤਾ ਹੋਵੇ ਰਿਜ਼ਲਟ ਦਾ ਇਹਨੂੰ ਕੀ ਪਤਾ ਰਿਜ਼ਲਟ ਕੀ ਹੈ ਕੀ ਹੋਊਗਾ ਕੋਈ ਗਿਆਨ ਨਹੀਂ ਹੈ ਅਗਿਆਨਤਾ ਦੀ ਦੌੜ 'ਚ ਭਜੇ ਨੇ ਸਾਰੇ ਹਾਂਜੀ ਨਾਨਕ ਮੁਸਾ ਗਿਆਨ ਵੀ ਹੁਣੀ ਖਾਇਆ ਗਿਆ ਜਮਕਾਰ ਉਹ ਗਿਆਨ ਵੀ ਹੁਣੀ ਹੈ ਤਾਂ ਪਾਤਾ ਹੱਥ ਵਿੱਚ ਇਹ ਬਾਲਕ ਬਪੜਾ ਹੈ ਇਹਦੀ ਮਤ ਕਹੇ ਜੀ ਹੈ ਚੰਚਲ ਮਤ ਬਾਲਕ ਬਪਰੇ ਕੀ ਬਪਰੇ ਕੀ ਅਗਨ ਸਰਪ ਕਰ ਮੇਲਾ ਜਾਂ ਤਾਂ ਅੱਗ ਜੱਤ ਪਾਉਂਦਾ ਆ ਸੱਪ ਦੇ ਮੂੰਹ ਜੂਗਲ ਦਿੰਦਾ ਸੱਪ ਦੇ ਮੂੰਹ ਜਾਏਗਾ ਉਹ ਤਾਂ ਵੀ ਮਰ ਜੂਗਾ ਤਾਂ ਵੀ ਡੰਗ ਮਾਰੂਗਾ ਖਾ ਜੂਗਾ ਡੰਗ ਮਾਰ ਦੂਗਾ ਅੱਗ ਜੱਤ ਪਾਏਗਾ ਤਾਂ ਵੀ ਛੱਡ ਜੂਗਾ ਇਹ ਤਾਂ ਉਹ ਕੰਮ ਕਰਦਾ ਇਹ ਤਾਂ ਹੱਥ ਨਾਲ ਬਣਾ ਰਿਹਾ ਸਭ ਕੁਝ ਮਨ ਨੂੰ ਮੂਰੇ ਕੀਤਾ ਹੋਇਆ ਹੱਥ ਨਾਲ ਲਾਈ ਸੁਬੜੇ ਜਲ ਜਾਸੀ ਢੋਲਾ ਇਹੀ ਗੱਲ ਕਹੀ ਸੀ ਇਹ ਮਾਇਆ ਨੂੰ ਮਨ ਨਾਲ ਆਦੀ ਟੱਚ ਕਰਦੀ ਮਨ ਜਲ ਜੂਗਾ ਕਾਲਾ ਹੋ ਜੂਗਾ ਮਨ ਕਾਲਾ ਕਿਉਂ ਹੈ ਮਾਇਆ ਮਨ ਮਾਇਆ ਵਿੱਚ ਫਸ ਰਿਹਾ ਹੋਇਆ ਤਾਂ ਕਾਲਾ ਹੈ ਇਹ ਅਗਨ ਸਾਗਰ ਚ ਮਨ ਆ ਪਾਤਾ ਤੁਸੀਂ ਅਗਨ ਅਗਨ ਸਾਗਰ ਜੇ ਮਨ ਜਾਊਗਾ ਉਹਨੇ ਜਲਣਾ ਹੀ ਹੈ ਸੇਕ ਉਹਦਾ ਆ ਰਿਹਾ ਅਗਨ ਸਾਗਰ ਦਾ ਜੇ ਅਗਨ ਸਾਗਰ ਤੇ ਉੱਪਰ ਉੱਡੇ ਸਰੀਰ ਦਿੱਤਾ ਇਹਦੇ ਨਾਲ ਹਲਾਈ ਜਾਓ ਇਹਦੇ ਨਾਲ ਖੇਡੀ ਜਾਓ ਅਗਰ ਸਰੀਰ ਨਾਲ ਖੇਡੋ ਦੂਰੋਂ ਆਪ ਦੂਰ ਰਹਿ ਕੇ ਸਰੀਰ ਖੇਡੇ ਮੈਂ ਖੁੱਟਣਾ ਦਾ ਸੋ ਬਣਾਇਆ ਉਹਦੇ ਵਾਸਤੇ ਬਣਾਇਆ ਨਾ ਮੁੱਠਾ ਵੀ ਲੱਕੜ ਦਾ ਲਾਇਆ ਪਿੱਛੇ ਉਹ ਤਾਂ ਬੜਾ ਸਿਆਣਾ ਮਾਇਆ ਦੇ ਵਿੱਚ ਬੜਾ ਸਿਆਣਾ ਹੈ ਸਭ ਕੁਝ ਜਾਣਦਾ ਹੈ ਹੱਥ ਜਲਦਾ ਨਾ ਉੱਥੇ ਇੱਥੇ ਪਤਾ ਨਹੀਂ ਲੱਗਦਾ ਜਲਦੇ ਦਾ ਇੱਥੇ ਰਿਜ਼ਲਟ ਪਿੱਛੋਂ ਨਿਕਲਣਾ ਨਾਨਕ ਮੁਸਾ ਗਿਆਨ ਮੇ ਹੁਣੀ ਖਾਏ ਗਿਆ ਜਮਕਾਲ ਵਾ ਗਿਆਨ ਬੁਝਣੀ ਆ ਜਿਹੜੀ ਉਸੀ ਗਈ ਜਾਲ ਲੈ ਹੱਥ ਦੋਏ ਖਾਇਆ ਗਿਆ ਜਮਕਾਲ ਇਸ ਕਰਕੇ ਜਮਕਾਲ ਖਾ ਗਿਆ ਇਹਨੂੰ ਜਮਕਾਲ ਕਿਵੇਂ ਖਾ ਜਵੇ ਇਹਨੂੰ ਪਰਮ ਕਿਵੇਂ ਖਾ ਜਵੇ ਇਹ ਰੋਸ਼ਨੀ ਇੱਕ ਪਾਸੇ ਹਨੇਰਾ ਭਰਮ ਉਹ ਰੋਸ਼ਨੀ ਮੂਰੇ ਹਨੇਰਾ ਹਨੇਰਾ ਦਾ ਭਾਈਦਾ ਪਰ ਇਹਨੂੰ ਖਾ ਗਿਆ ਰੋਸ਼ਨੀ ਜਦ ਘਟ ਜਾਂਦੀ ਹੈ ਨਾ ਆਪਣੇ ਮੂਲ ਨਾਲ ਟੁੱਟ ਜਾਂਦੀ ਹੈ ਜਦ ਹਨੇਰਾ ਘੇਰ ਲੈਂਦਾ ਜੋ ਪ੍ਰਚੰਡਤਾ ਚਲੀ ਜਾਂਦੀ ਹੈ ਦੀ ਗਿਆਨ ਦੀ ਪ੍ਰਚੰਡਤਾ ਖਤਮ ਹੋ ਜਾਂਦੀ ਹੈ ਫਿਰ ਹਨੇਰਾ ਘੇਰ ਲੈਂਦਾ ਜੋ ਗਿਆਨ ਪ੍ਰਚੰਡ ਹੁੰਦਾ ਨਾ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਹਨੇਰਾ ਰਹਿੰਦਾ ਹੀ ਤਿੰਨ ਲੋਕ ਦੇ ਵਿੱਚ ਚਾਨਣ ਹੋ ਜਾਂਦਾ ਇਹਨੂੰ ਤਾਂ ਆਪਣਾ ਹੀ ਨਹੀਂ ਪਤਾ ਮੈਂ ਕੀ ਹਾਂ ਹੁਣ ਤਾਂ ਇਹ ਵੀ ਨਹੀਂ ਪਤਾ ਰਿਹਾ ਮੈਂ ਕੀ ਹਾਂ ਮਾਇਆ ਦਾ ਗਿਆਨ ਹੈ ਆਤਮਾ ਦਾ ਗਿਆਨ ਆਪਣਾ ਨਹੀਂ ਹੈ ਉਸ ਮਾਇਆ ਨੇ ਕਿ ਮਾਇਆ ਨੇ ਮਾਇਆ ਕੀ ਹੈ ਮਾਇਆ ਨੇ ਘੇਰ ਲਿਆ ਨੇੜੇ ਨੇ ਘੇਰ ਲਿਆ ਮਾਇਆ ਦਾ ਆਤਮ ਗਿਆਨ ਤਾਂ ਹੈ ਹੀ ਨਹੀਂ ਆਤਮ ਗਿਆਨ ਜਦੋਂ ਹੋ ਗਿਆ ਤਿੰਨਾਂ ਲੋਕਾਂ ਦਾ ਗਿਆਨ ਪਹਿਲਾਂ ਹੋ ਜਾਂਦਾ ਉਦੋਂ ਆਤਮ ਗਿਆਨ ਤੋਂ ਪਹਿਲੇ ਹੀ ਤਿੰਨ ਲੋਕ ਦਾ ਗਿਆਨ ਹੋ ਜਾਂਦਾ ਤਿੰਨ ਲੋਕ ਦਾ ਗਿਆਨ ਹੋਏ ਤੋਂ ਬਾਅਦ ਇਹ ਬੁੱਝ ਹੁੰਦਾ ਆਤਮਾ ਕੀ ਹੈ ਬੁਝਾਰਤ ਬੁੱਝ ਹੁੰਦੀ ਹੈ ਪਹਿਲਾਂ ਨਹੀਂ ਬੁੱਝ ਹੁੰਦੀ ਐਵੇਂ ਜੋ ਮਰਜ਼ੀ ਕੋਈ ਕਹੀ ਜਾਵੇ ਕੋਈ ਫਾਇਦਾ ਨਹੀਂ ਝੂਠ ਬੋਲਣ ਦਾ ਲੋਕ ਝੂਠ ਬੋਲਦੇ ਨੇ ਕੋਈ ਲਾਭ ਨਹੀਂ ਹੋਣਾ ਝੂਠ ਬੋਲਣ ਦਾ ਤਿੰਨ ਲੋਕ ਦਾ ਗਿਆਨ ਪਹਿਲਾਂ ਹੋ ਜਾਂਦਾ ਤਿੰਨ ਲੋਕ ਦਾ ਸਾਡੇ ਸਾਹਮਣੇ ਨੇ ਸਾਹਮਣੇ ਹੀ ਨੇ ਜਿਹਦੇ ਸਾਹਮਣੇ ਨੇ ਉਹ ਕੌਣ ਹੈ ਫਿਰ ਫਿਰ ਗਰਦਨ ਘੁਮਾ ਕੇ ਦੇਖ ਹੁਣ ਜਿਹੜਾ ਤੇ ਲੋਕ ਦਾ ਗਿਆਨੀ ਆ ਉਹ ਕੌਣ ਹੈ ਉਹੀ ਤਾਂ ਤੂੰ ਹੈ ਹੋਰ ਕੌਣ ਹੈ ਉਹ ਤੇ ਲੋਕ ਦਾ ਗਿਆਨ ਪਹਿਲਾਂ ਹੋਣਾ ਨਾ ਹੁਣ ਤੇ ਲੋਕ ਤੋਂ ਬਾਅਦ ਬਚਿਆ ਕੌਣ ਬਚਿਆ ਉਹ ਗਿਆਨੀ ਤੇ ਲੋਕ ਤਾਂ ਬਾਹਰ ਨੇ ਨਾ ਸਾਰਾ ਬਾਹਰ ਜੋ ਦੀਨ ਦਾ ਗਿਆਨ ਹੋ ਗਿਆ ਫਿਰ ਬਚਿਆ ਕੌਣ ਦੇਖਣ ਵਾਲਾ ਬਚਿਆ ਫਿਰ ਜੋ ਦੇਖ ਰਹੇ ਤੇ ਲੋਕ ਨੂੰ ਉਹੀ ਬਚਿਆ ਫਿਰ ਬਸ ਫਿਰ ਭਉ ਭਾਨ ਭਰੋਸੋ ਆਵਾ ਆਵਾ ਫਿਰ ਭਰੋਸਾ ਆਵੇ ਤੂੰ ਹੀ ਹੈ ਸਭ ਕੁਝ ਤੇਰੀ ਉਹ ਗੱਲ ਸੀ ਆਪਣੇ ਆਪ ਨੂੰ ਢੋਲਦਾ ਸੀ ਪਰਮਾਤਮਾ ਨੂੰ ਢੋਲਦਾ ਤੂੰ ਆਪਣੇ ਆਪ ਨੂੰ ਢੋਲ ਲੈ ਇਹ ਤਨ ਜੋ ਆਪਣਾ ਆਪ ਦੇਖ ਲੈ ਇੰਨਾ ਹੀ ਬਹੁਤ ਹੈ ਗੰਨਾ ਚੀਨੀ ਟੋੜਦਾ ਫਿਰਦਾ ਚੀਨੀ ਗੰਨੇ ਦੇ ਵਿੱਚ ਦੁੱਧ ਮੱਖਣ ਟੋੜਦਾ ਫਿਰਦਾ ਦੁੱਧ ਮੱਖਣ ਦੇ ਵਿੱਚ ਹੈ ਸਹੀ ਜੀ ਗੱਲ ਹੈ ਜੋ ਉਹਦੇ ਵਿੱਚ ਹੈ ਉਹਦੇ ਡੋਲਦਾ ਜੋ ਸਾਡੇ ਵਿੱਚ ਹੈ ਉਹਦੇ ਡੋਲਦੇ ਬਾਹਰ ਬਾਟੋਲੇ ਸੇ ਪਰੰਪਰਾ ਪਰੰਪਰਾ